ਜਹ ਬੋਲ ਤਾਂ ਅਛਰ ਆਵਾ ਜਹ ਅਬੋਲ ਤਾਂ ਮਨ ਨਾ ਰਹਾਵਾ ਜਿੱਥੇ ਬੋਲ ਹੋ ਜਿਹੜੀ ਗੱਲ ਅਸੀਂ ਬੋਲ ਸਕਦੇ ਹਾਂ ਇਹਦਾ ਮਤਲਬ ਇਹ ਜਿਹੜੀ ਗੱਲ ਬੋਲਣ ਚ ਆ ਸਕਦੀ ਹੈ ਉਹਦੀ ਜਗ੍ਹਾ ਹੀ ਅੱਖਰ ਲੈ ਸਕਦਾ ਅੱਖਰ ਲਫ਼ਜ਼ ਵਰਤੇ ਅੱਖਰ ਨਹੀਂ ਵਰਤੇ ਕਿਉਂ ਅੱਖਰ ਵਰਤੇ ਪਹਿਲਾਂ ਅੱਖਰ ਲਫ਼ਜ਼ ਹੈ ਫਿਰ ਉਹਦੇ ਤੋਂ ਅੱਛਰ ਆਇਆ ਛੱਛਾ ਆ ਗਿਆ ਫਿਰ ਇਹਦੇ ਤੋਂ ਖਖਾ ਆ ਗਿਆ ਅੱਖਰ ਆ ਗਿਆ ਜਦ ਅੱਖਰ ਆ ਗਿਆ ਇੱਥੇ ਪ੍ਰੋਬਲਮ ਆ ਗਈ ਅਖਰ ਜੋਤ ਦਾ ਆਤਮਾ ਦਾ ਰੋਗ ਆਤਮ ਨੂੰ ਅਖਰ ਕਹਿੰਦੇ ਅਖਰ ਦਾ ਮਤਲਬ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਜਰਾ ਰੋਗ ਤੋਂ ਰਹਿ ਜੋ ਚੀਜ਼ ਖਰਦੀ ਨਹੀਂ ਪੁਰਾਣੀ ਨਹੀਂ ਹੁੰਦੀ ਦੇਖੋ ਨਾ ਲੋਹਾ ਪੁਰਾਣਾ ਹੁੰਦਾ ਉਹਦਾ ਖਰ ਜਾਂਦਾ ਨਾ ਸਾਰੀਆਂ ਚੀਜ਼ਾਂ 'ਚ ਜਰਾ ਰੋਗ ਹੈ ਆਤਮਾ 'ਚ ਜਰਾ ਰੋਗ ਨਹੀਂ ਹੁੰਦਾ ਸੱਚ ਪ੍ਰਾਣਾ ਸੱਚ ਪ੍ਰਾਣਾ ਹੋਵੇ ਨਹੀਂ ਆਤਮਾ ਸੱਚ ਸਤ ਸਰੂਪ ਹੈ ਇਸ ਕਰਕੇ ਇਹਨੂੰ ਅਖਾਰ ਕਿਹਾ ਹੈ ਇਹਨੂੰ ਵੀ ਅਖਰੇ ਕਹੀ ਜਾਂਦੇ ਜਦੋਂ ਪਹਿਲਾਂ ਕਬੀਰ ਨੇ ਕਹਿਤਾ ਬਾਬਰ ਅਖਰੇ 52 ਨੇ ਇਹ 53ਵਾਂ ਕਿੱਥੋਂ ਲਿਆ ਵਾਲਿਆ ਇਹਨਾਂ ਨੇ ਜੇ ਤਾਂ ਉਹ ਕਹਿੰਦਾ ਵੀ 52 ਅੱਖਰ ਨੇ 53 ਬੰਦੇ ਚ ਹੈ ਨਹੀਂ ਭਾਈ ਅੱਖਰੇ 52 ਨੇ ਅਖਰ ਲਫ਼ਜ਼ ਤਾਂ ਵਰਤਿਆ ਉਹ ਅਖਰ ਹੈ ਉਹਨੂੰ ਅੱਖਰ ਨਹੀਂ ਬਣਦਾ 52 ਵਾਸਤੇ ਅੱਖਰ ਵਰਤਿਆ ਆੜਾ ਛੱਛਾ ਰਾਰਾ ਉਹ ਅਖਰ ਨੂੰ ਵੀ ਅੱਖਰ ਅਛੜੇ ਹੁੰਦਾ ਫਿਰ ਤੇ ਅੱਖਰ ਕਹਦੇ ਕਿੰਨਾ ਧਿਆਨ ਰੱਖ ਕੇ ਗੱਲ ਕਹੀ ਸੀ ਪਰ ਉਹਨਾਂ ਨੇ ਬੁੱਝ ਕੇ ਫਿਰ ਬਣਾਤੀ ਇਹਦਾ ਬੁੱਝ ਕੇ ਬਣਾਤੀ ਇਹ ਫਿਰ ਬੁੱਧੀਹੀਨ ਸੀ ਦੋਏ ਗੱਲਾਂ ਹੋ ਸਕਦੀਆਂ ਬੁੱਧੀਹੀਨ ਨੇ ਆ ਬੁਰਖ ਨੇ ਤੀਜੀ ਕੋਈ ਗੱਲ ਨਹੀਂ ਲੱਗਦੀ ਉਹਨਾਂ 'ਚ ਇਹ ਤਾਂ ਬੁਰਖ ਨੇ ਬੁੱਧੀਹੀਨ ਨੇ ਇਹ ਫਿਰ ਮਹਾ ਹਰਾਮੀ ਨੇ ਬੁੱਝ ਕੇ ਕੀਤਾ ਚਾਹੇ ਬੋਲਦਾ ਅੱਛਾ ਆਵਾ ਜਿੱਤੇ ਬੋਲ ਹੈ ਜੋ ਬੋਲ ਸਕਦੇ ਉਹਦੀ ਜਗ੍ਹਾ ਅੱਖਰ ਲੈ ਸਕਦਾ ਲੈ ਸਕਦਾ ਜਿੱਥੇ ਬੋਲ ਹੈ ਨਹੀਂ ਸਕਦੇ ਜਿਹੜੀ ਗੱਲ ਉੱਥੇ ਅੱਖਰ ਕਿੱਥੇ ਆਈ ਜੇ ਅਬੋਲ ਤਾਂ ਮਨ ਨਾ ਰਹਾ ਜੇ ਅਬੋਲ ਹੈ ਕੋਈ ਚੀਜ਼ ਉੱਥੇ ਮਨ ਕਿਵੇਂ ਟਿਕੇ ਕਾਹਦੇ ਨਾਲ ਖੜੇ ਮਨ ਲੱਗੀ ਨਹੀਂ ਟਿਕ ਸਕਦਾ ਸਮਾਧੀ ਵਾਲਾ ਮਨ ਕਾਹਦੇ ਅਸਰ ਟਿਕਦਾ ਉਹ ਅਬੋਲ ਹੈ ਅਸਲ 'ਚ ਅਬੋਲ ਹੈ ਸ਼ਬਦ ਜਿਹੜੀ ਤੁਰਕੀ ਬਾਣੀ ਹੈ ਅਬੋਲ ਹੈ ਬੋਲੀ ਨਹੀਂ ਜਾ ਸਕਦੀ ਉਹਦੇ ਉਹ ਸ਼ਬਦ ਦੇ ਨਾਲ ਜੋਗੀ ਦਾ ਬਣ ਕੇ ਬਿਠ ਗਿਆ ਹੈ ਇਹ ਮੈਨੂੰ ਸਮਝੋ ਇੱਥੇ ਹੋਰ ਹੈ ਗੱਲ ਜਿਹੜੇ ਲੋਕ ਮਾਲਾ ਫੇਰ ਕੇ ਸਿੱਧਾ ਡਾਇਰੈਕਟ ਉਹਦੇ ਨਾਲ ਕਨੈਕਸ਼ਨ ਕਰਦੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਉੱਥੇ ਮਾਨ ਕੇ ਮੈਂ ਟਿਕਦਾ ਕਿਵੇਂ ਜੁੜਦਾ ਹੈ ਚੀਤਾ ਤਾਂ ਬੋਲ ਜਗ੍ਹਾ ਤਾਂ ਅੱਖਰ ਵੀ ਨਹੀਂ ਆ ਸਕਦਾ ਤੈ ਮਨ ਨਾ ਰਹਾ ਉਹਦੇ ਨਾਲ ਮਨ ਟਿਕ ਨਹੀਂ ਸਕਦਾ ਜੋੜੀ ਸਕਦਾ ਮਨ ਟਿਕਦਾ ਗਿਆਨ ਨਾਲ ਗਿਆਨ ਦਾ ਬੱਧਾ ਮਨ ਰਹੇ ਜੇ ਅਬੋਲ ਆ ਦਾ ਗਿਆਨ ਨਹੀਂ ਕਰਾ ਸਕਦੇ ਅਜੋ ਸੋਝੀ ਨਹੀਂ ਕਰਾਈ ਜਾ ਸਕਦੀ ਤੈ ਮਨ ਨਾ ਰਹਾ ਉਹ ਤਾਂ ਵੀ ਪਤਾ ਨਹੀਂ ਕੀ ਹੈ ਦੱਸਿਆ ਨਹੀਂ ਜਾ ਸਕਦਾ ਫਿਰ ਕੀ ਹੈ ਗੱਲ ਬੁੱਝਣ ਵਾਲੀ ਹੈ ਦਾ ਮਤਲਬ ਹੈ ਮਨ ਤੇ ਸੰਗਾ ਬੋਲ ਅਬੋਲ ਮਤ ਹੈ ਸੋਈ ਬੋਲ ਅਬੋਲ ਮਤ ਹੈ ਸੋਈ ਬੋਲ ਅਰ ਅਬੋਲ ਦੇ ਮਤ ਹੈ ਉਹਦੇ ਬਾਰੇ ਬਹੁਤ ਕੁਝ ਦੱਸਾਂਗੇ ਪਰ ਉਹ ਕੀ ਹੈ ਡਾਇਰੈਕਟ ਨਹੀਂ ਦੱਸ ਉਹਦੇ ਬਾਰੇ ਤਾਂ ਬਹੁਤ ਕੁਝ ਦੱਸਾਂਗੇ ਬੁਝਾਰਤ ਹੈ ਉਹ ਬੁਝਾਰਤ ਦਾ ਅਤਾ ਪਤਾ ਤਾਂ ਬਹੁਤ ਦੇਤਾ ਨਾਮ ਦਾ ਪਰ ਨਾਮ ਕੀ ਹੈ ਨਾਮ ਦਾ ਟੇਸਟ ਕੀ ਹੈ ਨਾਮ ਦੀ ਛਤਰ ਛਾਇਆ ਹੈ ਆਨੰਦ ਕੈਸਾ ਹੈ ਕਹਿਵੇ ਕੋ ਸੋਭਾ ਨਹੀਂ ਦੇਖ ਨਹੀਂ ਪਰਵਾ ਜਿਹੜਾ ਦੇਖ ਲੂਗਾ ਜਿਹੜਾ ਚਖ ਲੂਗਾ ਟੇਸਟ ਉਹੀ ਜਾਣੂਗਾ ਮਿੱਠਾ ਹੈ ਕਿਹਾ ਜਾ ਮਿੱਠਾ ਨਾ ਮਿੱਠਾ ਕਿਹਾ ਜਾ ਮਿੱਠਾ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਸ਼ੱਕਰ ਖੰਡ ਨਵਾਦ ਗੁੜ ਮਾਖਿਓ ਮਾਂਝਾ ਦੁੱਧ ਸ਼ਹਿਦ ਵੀ ਮਿੱਠਾ ਹੈ ਦੁੱਧ ਨੂੰ ਵੀ ਮਿੱਠਾ ਕਹਿੰਦੇ ਨੇ ਪਰ ਇਹ ਸਭ ਮਿੱਠੇ ਨਹੀਂ ਹੈ ਇਹਦਾ ਮਿੱਠਾ ਹੋ ਰੱਬ ਨੂੰ ਕੋਈ ਜਲ ਸੁਧ ਤੇਰੇ ਵਰਗਾ ਮਿੱਠਾ ਕੋਈ ਨਹੀਂ ਕਿਉਂਕਿ ਇਹ ਮਿੱਠੇ ਜ਼ੁਬਾਨ ਵਾਸਤੇ ਤੂੰ ਇਹ ਜ਼ੁਬਾਨ ਵਾਲਾ ਮਿੱਠਾ ਹੈ ਨਹੀਂ ਤੂੰ ਮਨ ਨੂੰ ਮਿੱਠਾ ਲੱਗਦਾ ਹੈ ਜਾਂ ਮਨ ਨੂੰ ਕੌੜਾ ਲੱਗਦਾ ਇਹ ਤੇ ਮਨ ਨੂੰ ਕੌੜਾ ਲੱਗਦਾ ਹੈ ਜਾਂ ਮਨ ਨੂੰ ਮਿੱਠਾ ਲੱਗਦਾ ਵਾਲੀ ਗੱਲ ਹੈ ਇਹ ਜ਼ੁਬਾਨ ਦੇ ਮਿੱਠੇ ਇਹ ਸਾਰੇ ਜੀਵ ਨੂੰ ਮਿੱਠੇ ਲੱਗਣ ਰਹੇ ਚੀਜ਼ਾਂ ਜਦ ਤੈਨੂੰ ਚੱਟ ਕੇ ਮਹਿਸੂਸ ਨਹੀਂ ਕੀਤਾ ਜਾ ਸਕਦਾ ਜੇ ਚੱਟ ਕੇ ਮਹਿਸੂਸ ਕੀਤਾ ਫਿਰ ਤਾਂ ਤੂੰ ਮਾਇਆ ਹੈ ਤਾਂ ਤੂੰ ਮਾਇਆ ਇਹ ਸਭ ਮਾਇਆ ਨੇ ਮਾਇਆ ਨਹੀਂ ਹੈ ਤੂੰ ਮਾਇਆ ਦੇ ਪਰੇ ਵਿਚੇਤਨ ਹੈ ਜਸ ਉਹ ਹੈ ਤਸ ਲਖੇ ਨਾ ਕੋਈ ਜੈਸੀ ਉਹ ਚੀਜ਼ ਹੈ ਮਾਇਆ ਦੇ ਵਿੱਚ ਉਹ ਜੀ ਚੀਜ਼ ਹੈ ਸਾਡੀ ਪਕੜ ਹੀ ਭਰੇ ਜਿਹੜੀ ਚੀਜ਼ ਨਾ ਤੇਰੀ ਸਵੈਲ ਆ ਸਕਦੀ ਹੈ ਲੱਖ ਦੀ ਪਕੜ ਦੇ ਪਰੇ ਸਵੈਲ ਕੋਈ ਨਹੀਂ ਤੇਰੀ ਤੇਰਾ ਜਸ ਤੇਰੀ ਸਵੈਲ ਹੈ ਜਸ ਜਿਹੜਾ ਸਵੈਲ ਹੈ ਅਪਜਸ ਜਿਹੜੀ ਦੁਰਗੰਧ ਹੈ ਅਪਜਸ ਕੀ ਹੈ ਦੁਰਗੰਧ ਲਾਗ ਪੜੇ ਦੁਰਗੰਧ ਸੋ ਜਿਹਨੇ ਅਪਜਸ ਖਟ ਲਿਆ ਉਹ ਦੁਰਗੰਧ ਨਾਲ ਹੈ ਜਿਹੜੇ ਮਾਇਆ ਦੇ دیਵਾਨੇ ਨੇ ਉਹ ਜਸ ਖੱਟਣ ਕੇ ਉਹ ਦੁਰਗੰਧ ਨਾਲ ਜੁੜੇ ਹੋਏ ਨੇ ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਸੁਗੰਧ ਨਾਲ ਜੁੜੇ ਹੋਏ ਨੇ ਇਹ ਸੈਂਸ ਵਿੱਚ ਸੁਗੰਧ ਦੁਰਗੰਧ ਹੈ ਨਹੀਂ ਤਾਂ ਲਾਭ ਬੜੇ ਦੁਰਗੰਧ ਸੀ ਨਾਨਕ ਮਾਇਆ ਬੰਦ ਮਾਇਆ ਦੇ ਬੰਨ੍ਹ ਵਿੱਚ ਪਏ ਹੋਏ ਦੁਰਗੰਧ ਨਾਲ ਜੁੜੇ ਹੋਏ ਨੇ ਸਾਰੇ ਵਿਖ ਨਾਲ ਜੁੜੇ ਹੋਏ ਨੇ ਮਾਇਆ ਨਾਲ ਜੁੜੇ ਹੋਏ ਨੇ ਹਾਂਜੀ ਜਸ ਉਹ ਹੈ ਤਸ ਲਖੇ ਨਾ ਕੋਈ ਜਦ ਉਹ ਜਿਹੜਾ ਹੈ ਉਹ ਜੀ ਕੋਈ ਚੀਜ਼ ਨਹੀਂ ਹੁਣ ਦੱਸੋ ਉਹਨੂੰ ਦਸੀਏ ਬਿਆਨ ਕਿਵੇਂ ਕਰੀਏ ਜੋ ਉਹ ਵਸਤੂ ਹੈ ਉਹ ਜੀ ਕੋਈ ਹੋਰ ਸੰਸਾਰ ਚ ਹੋਵੇ ਤਾਂ ਹੀ ਦਸੀ ਉਹ ਜਿਹਾ ਕੁਝ ਹੈ ਨਹੀਂ ਉਹਨੂੰ ਬੋਲ ਕੇ ਦਸੀਏ ਕਿਵੇਂ ਇਸ ਕਰਕੇ ਲਿਖਿਆ ਵੀ ਨਹੀਂ ਜਾ ਸਕਦਾ ਲਿਖਤ ਤੇ ਵੀ ਬਾਹਰ ਹੈ ਜੋ ਚੀਜ਼ ਬੋਲੀ ਨਹੀਂ ਜਾ ਸਕਦੀ ਉਹ ਲਿਖਤ ਤੇ ਬਾਹਰ ਹੈ ਅਸਲ ਦੇ ਵਿੱਚ ਜੋ ਤਤ ਹੈ ਤਤ ਦੇਖੋ ਦੋ ਕਿਸਮ ਦਾ ਨਾਮ ਹੈ ਇੱਕ ਨਾਮ ਤਤ ਹੈ ਇੱਕ ਤਤ ਗਿਆਨ ਤਤ ਗਿਆਨ ਉਹ ਤਤ ਦਾ ਗਿਆਨ ਤਤ ਵਸਤੂ ਦਾ ਗਿਆਨ ਤਤ ਗਿਆਨ ਹੋਰ ਕੀ ਹੈ ਤਤ ਵਸਤੂ ਹੈ ਕੋਈ ਉਹਦਾ ਗਿਆਨ ਹੈ ਇਹਦੇ ਵਿੱਚ ਤਤ ਨਹੀਂ ਹੈ ਇਹਦੇ ਵਿੱਚ ਤਤ ਦਾ ਸਰੀਰ 'ਚ ਤਤ ਦਾ ਮਟੀਰੀਅਲ ਜਿਹੜੀ ਚੱਲਦੀ ਹੈ ਨਾ ਉਹ ਪੁਤਲੀ ਮਿੱਟੀ ਦੀ ਉਹ ਤਤ ਦੀ ਸ਼ਕਤੀ ਨਾਲ ਹੁੰਦੀ ਹੈ ਤਤ ਤੱਕ ਸ਼ਕਤੀ ਦਾ ਨਾਮ ਹੈ ਤਤ ਤੇ ਸ਼ਕਤੀ ਦਾ ਨਾਮ ਜਿੱਥੇ ਤਤ ਤਤ ਹੈ ਉਹ ਸਰੀਰ ਉਥੇ ਭੁੱਖ ਪਿਆਸ ਹੈ ਉਥੇ ਉਧਰ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਉਧਰ ਹੈ ਨਹੀਂ ਕਿੱਡਾ ਭਲੇਖਾ ਹੈ ਜੋ ਮੂਰਤੀ ਪੂਜਾ ਸੀ ਉਹੀ ਜੀ ਗੱਲ ਅਸੀਂ ਬਣਾਉਣੀ ਇਸ ਕਰਕੇ ਪੋਥੀ ਸਾਹਿਬ ਕਿਹਾ ਸੀ ਪੋਥੀ ਸਾਹਿਬ ਜੇ ਰਹਿੰਦਾ ਲਿਖਿਆ ਹੋਇਆ ਤਾਂ ਸ਼ਾਇਦ ਇਹ ਭਲੇਖਾ ਜਿਹੜਾ ਨਾ ਪੈਂਦਾ ਅਸੀਂ ਜ਼ਿਆਦਾ ਸਿਆਣਪ ਕਰ ਲਈ ਗੁਰੂ ਦੀ ਗੱਲ ਨੂੰ ਰੱਦ ਕਰਕੇ ਆਪਣੀ ਮਰਜ਼ੀ ਕਰ ਲਈ ਮਨਮਤ ਕਰ ਲਈ ਇਹ ਭਲੇਖਾ ਜਿਹੜਾ ਹੋ ਗਿਆ ਨਵਾਂ ਨਵਾਂ ਭਲੇਖਾ ਖੜਾ ਹੋ ਗਿਆ ਜਦ ਉਹਨਾਂ ਨੇ ਪੋਥੀ ਸਾਹਿਬ ਲਿਖਿਆ ਸੀ ਤਾਂ ਗੁਰੂ ਨੇ ਲਿਖਿਆ ਕਹਾਣੀ ਬਣਾਈ ਵਿਅਕਤੀ ਗੁਰੂ ਕਦੇ ਨਹੀਂ ਹੋਇਆ ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਨਾਨਕ ਨੇ ਕਦੇ ਗੁਰੂ ਨਹੀਂ ਕਿਹਾ ਕਿਸੇ ਭਗਤ ਨੇ ਕਦੇ ਗੁਰੂ ਨਹੀਂ ਕਿਹਾ ਆਪਣੇ ਆਪ ਨੂੰ ਭਗਤ ਨੇ ਭਗਤ ਕੀ ਦੇ ਗੁਰੂ ਦੇ ਤਾਂ ਭਗਤ ਨੇ ਇਹ ਪਰਮੇਸ਼ਰ ਦੇ ਭਗਤ ਨੇ ਗੁਰ ਪਰਮੇਸ਼ਰ ਇੱਕੋ ਜਣ ਗੁਰ ਔਰ ਪਰਮੇਸ਼ਰ ਤਾਂ ਇੱਕ ਹੁੰਦੇ ਨੇ ਇੱਕ ਕੌਣ ਸੀ ਇਹ ਪਰਮੇਸ਼ਰ ਦਾ ਦਾਸ ਸੀ ਜਿਹੜਾ ਬੁਲਾਉਂਦਾ ਹੈ ਇੱਕ ਤਾਂ ਬੋਲਦਾ ਗੁਰਬਾਣੀ ਉਚਾਰਨ ਕਰਦਾ ਹੈ ਇੱਕ ਜਿਹੜਾ ਉਹਨੂੰ ਬੁਲਾਉਂਦਾ ਹੈ ਖਸਮ ਜਿਹਨੂੰ ਕਿਹਾ ਬੁਲਾਇਆ ਬੋਲੇ ਖਸਮ ਕੌਣ ਹੈ ਫਿਰ ਉਹਦੇ ਖਾਤਰ ਨਵਾਂ ਲਫ਼ਜ਼ ਰੱਖੋ ਕੀ ਹੈ ਜੇ ਗੁਰੂ ਬੋਲਣ ਵਾਲਾ ਹੈ ਉਹ ਦੱਸੋ ਕੌਣ ਹੈ ਖਸਮ ਫਿਰ ਕੌਣ ਉਹਦੇ ਖਾਤਰ ਨਵਾਂ ਕੀ ਹੋਊਗਾ ਸੁਪੀਰੀਅਰ ਤਾਂ ਹੈ ਨਾ ਇਹਨੂੰ ਬੁਲਾਉਣ ਵਾਲਾ ਸੁਪੀਰੀਅਰ ਤਾਂ ਹੈ ਨਾ ਉਹਦੇ ਖਾਤਰ ਨਵਾਂ ਲਫ਼ਜ਼ ਤੁਹਾਡਾ ਹੁਣ ਕੀ ਕਰਦੇ ਜੇ ਇਹਨੂੰ ਗੁਰੂ ਕਿਹਾ ਸੀ ਉਹਦੇ ਵਾਸਤੇ ਨਵਾਂ ਲਫ਼ਜ਼ ਤੁਹਾਡੇ ਹੋ ਕੀ ਹੈ ਵਜੂਦ ਨਹੀਂ ਰਿਹਾ ਇਹ ਤੋਂ ਕਹਾਂ ਚਲੇ ਗਏ ਜਿੱਥੇ ਪ੍ਰਕਾਸ਼ ਹੈ ਪੋਥੀ ਸਾਹਿਬ ਦਾ ਉਹਨੂੰ ਸੱਚ ਖੜਨ ਗਿਆ ਲੱਗੇ ਇਹ ਤੋਂ ਬਾਅਦ ਦੇਖੋ ਇੱਕ ਹੋਰ ਕਹਾਂ ਚਲੇ ਗਏ ਗਲਤੀ ਨਰਕ ਚਲੇ ਗਏ ਸਾਰੇ ਬੁੱਧੀ ਭ੍ਰਸ਼ਟ ਹੋ ਗਈ ਉਹਨੂੰ ਸੱਚ ਖੜਨ ਕਹਿਣ ਲੱਗੇ ਹਿੰਦੂਆਂ ਨੂੰ ਵੀ ਗਾਹ ਦੋਗੇ ਉਹਨਾਂ ਨੂੰ ਸੱਚ ਖੜ ਲਿਆ ਧਰਨਾ ਹੀ ਪੈਣਾ ਸੀ ਮਜਬੂਰੀ ਸੀ ਵੀ ਸਵਾਲ ਖੜਾ ਹੋ ਜਾਂਦਾ ਵਿੱਚ ਗੁਰੂ ਦਾ ਸੱਚਖੰਡ ਵਾਸਾ ਹੁੰਦਾ ਪਰ ਗੁਰੂ ਨੂੰ ਤਾਲਾ ਵੀ ਲਾ ਕੇ ਅਸੀਂ ਚਲੇ ਜਾਂਦੇ ਗੁਰੂ ਦੀ ਭੇਡਾ ਵੀ ਲਿਖੀ ਹੋਈ ਹੈ ਉੱਤੇ ਕੀ ਜੀਵ ਗੱਲ ਹੈ ਸਿੱਖੀ ਨੇ ਕਿੱਥੋਂ ਰਹਿਣਾ ਤੁਹਾਡੇ ਕੋਲ ਸਿੱਖਿਆ ਵਾਲੇ ਤਾਂ ਕੋਈ ਗੱਲ ਤੁਸੀਂ ਨਹੀਂ ਆਪਣੇ ਆਪੇ ਖਤਮ ਕਰਤੀ ਇਹ ਗ੍ਰੰਥ ਸੀ ਗ੍ਰੰਥ ਦੇ ਵਿੱਚ ਗਿਆਨ ਜਿਹੜਾ ਹੁੰਦਾ ਉਹ ਗੁਰੂ ਹੁੰਦਾ ਸੰਸਾਰ 'ਚ ਜੇ ਕੋਈ ਗੁਰੂ ਹੁੰਦਾ ਨਾ ਤੇ ਲੋਕ ਦੇ ਵਿੱਚ ਤਾਂ ਗਿਆਨ ਗੁਰੂ ਹੁੰਦਾ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਗਿਆਨ ਨੇ ਹਨੇਰਾ ਚੱਕਣਾ ਹੁੰਦਾ ਇਹਦੇ 'ਚ ਗਿਆਨ ਹੈ ਇਹਦੇ ਗਿਆਨ ਨੇ ਨੇਰਾ ਚੱਕਣਾ ਜੇ ਗਿਆਨ ਸਾਨੂੰ ਮਿਲ ਗਿਆ ਤਾਂ ਨੇਰਾ ਦੂਰ ਹੋਣਾ ਇਹਦੇ ਨਾਲ ਨੇਰਾ ਦੀ ਦੂਰ ਹੋਣਾ ਜੇ ਇਹੀ ਗੁਰੂ ਹੈ ਫਿਰ ਦਰਸ਼ਨ ਕਰੋ ਨੇਰਾ ਦੂਰ ਹੋ ਗਿਆ ਫਿਰ ਤਾਂ ਕਾਹ ਗਿਆਨ ਦੀ ਲੋੜ ਹੀ ਨਹੀਂ ਰਹੀ ਇਹਦੇ ਵਿੱਚ ਮੱਖਣ ਹੈ ਗੁਰਬਾਣੀ ਹਰ ਨਾਮ ਸਮਾਇਆ ਉਹ ਮੱਖਣ ਜੀ ਨੇ ਖਾ ਲਿਆ ਉਹਦਾ ਨੇਰਾ ਦੂਰ ਹੋਣਾ ਵਰਨਾ ਨੇਰਾ ਕਿਸੇ ਦਾ ਦੂਰ ਨਹੀਂ ਹੋਣਾ ਨੇਰਾ ਵੀ ਸਾਡੇ ਸਾਰਿਆਂ ਦੇ ਅੰਦਰ ਹੈ ਗੁਰੂ ਵੀ ਸਾਡੇ ਸਾਰਿਆਂ ਦੇ ਕੋਲ ਹੈ ਕੀ ਜਵਾਬ ਦਵੋਗੇ ਤੁਸੀਂ ਜਿਹਨਾਂ ਨੂੰ ਅਸੀਂ ਮੂਰਤੀ ਬਾਰੇ ਕਹਿੰਦੇ ਸੀ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਜਿਓ ਜੇ ਇੱਧਰ ਕਹਿਤਾ ਉਹਨਾਂ ਨੇ ਸਵਾਲ ਉਠਾਤਾ ਫਿਰ ਕੀ ਜਵਾਬ ਹੈ ਸਾਡੇ ਕੋਲ ਉਹਨਾਂ ਕੋ ਜਿਹੜੇ ਉਹਦੇ ਸਾਡੇ ਗੁਰਬਾਨ ਨੇ ਢੱਡ ਚ ਮਾਰ ਸਕਦੇ ਹੋਰ ਕੁਝ ਨਹੀਂ ਕਰ ਸਕਦੇ ਗੁੱਸੇ ਜਵਾਬ ਨਹੀਂ ਦੇ ਸਕਦੇ ਜਵਾਬ ਸਾਡੇ ਕੋਲ ਹੈ ਨਹੀਂ ਕੋਈ ਆਪਣੇ ਆਪ ਹੀ ਫਸ ਗਿਆ ਆਪਣੇ ਜਾਲ 'ਚ ਇਹ ਸਵਾਲ ਕੀਤਾ ਸੀ ਨਾ ਅਨੰਦਪੁਰ ਸਾਹਿਬ ਸਵਾਲ ਛੇ ਸਵਾਲ ਕੀਤਾ ਡਰਦੇ ਡਰਦੇ ਨਹੀਂ ਕਿਉਂਕਿ ਤੁਸੀਂ ਗੁਰੂ ਕਦੋਂ ਤੋਂ ਲਿਖਿਆ ਕਿਉਂ ਲਿਖਿਆ ਸਵਾਲ ਕੀਤਾ ਮੁਸਲਮਾਨ ਨੇ ਉਹਨੇ ਜਵਾਬ ਦਿੱਤਾ ਤੇ ਗੁਰੂ ਲਿਖਣ ਦਾ ਸਾਡਾ ਮਤਲਬ ਇਹ ਨਹੀਂ ਸੀਗਾ ਵੀ ਅਸੀਂ ਇਹਦੀ ਗੱਲ ਬੰਨਣੀ ਹੈ ਕੋਈ ਗੁਰੂ ਦੀ ਗੱਲ ਬੰਨੀ ਸੀ ਜੇ ਗੁਰੂ ਲਿਖਿਆ ਸੀ ਅਸੀਂ ਪਾਬੰਦ ਹੋਏ ਤੇ ਹਰ ਗੱਲ ਮੰਨਣ ਦੇ ਉਹ ਤਾਂ ਅਸੀਂ ਬਬਦੀ ਪੂਰੀ ਕਰਦੇ ਨਹੀਂ ਗੁਰੂ ਗੁਰੂ ਦਾ ਰੋਲਾ ਪਾਈ ਜਾਂਦੇ ਗੁਰੂ ਮੰਨਦੇ ਵੀ ਆ ਕਹਿੰਦੇ ਹੀ ਮੰਨੋ ਤਾਂ ਸਹੀ ਫਿਰ ਅਸੀਂ ਤਾਂ ਗੁਰੂ ਲਿਖਿਆ ਸੀ ਵੀ ਚੜਾਵਾ ਆਊਗਾ ਗੁਰੂ ਦੇ ਨਾਂ ਤੇ ਉਹ ਆਉਂਦਾ ਵਾਲਾ ਮਾਲ ਅਸੀਂ ਖਾਣ ਵਾਲੇ ਗੁਰੂ ਜੀ ਛੜਾਵਾ ਹੁੰਦਾ ਰਹਿ ਦੀ ਕੋਈ ਹੈ ਨਹੀਂ ਰਹਿ ਸਾਡੀ ਜਲਦੀ ਅਗੜਾ ਬੋਲਦਾ ਅਰਥ ਜੋ ਮਰਜ਼ੀ ਕਰ ਲਈਏ ਜਦੋਂ ਮਰਜ਼ੀ ਪ੍ਰਕਾਸ਼ ਕਰ ਲਈਏ ਜਦੋਂ ਮਰਜ਼ੀ ਸੁਖਾ ਸੁਣ ਕਰ ਲਈਏ ਸਾਡੀ ਮਰਜ਼ੀ ਹੈ ਚਾਹੇ ਲਗਾਤਾਰ ਅਖੰਡ ਪਾਠ ਚਲਾਈ ਜਾਈਏ ਚਾਹੇ ਦੋ ਦੋ ਮਹੀਨੇ ਪ੍ਰਕਾਸ਼ਨ ਕਰੀਏ ਘਰਾਂ 'ਚ ਲੋਕਾਂ ਦੇ ਪਈ ਨੇ ਕਈ ਤੋਂ ਪਏ ਅਸੀਂ ਤਾਂ ਭਾਈ ਇਹ ਕੀਤਾ ਸੀ ਖਾਲਸਾ ਲੜਦਾ ਲੜਦਾ ਹਾਲੋ ਬੇਹਾਲ ਹੋ ਗਿਆ ਗਰੀਬੀ ਆ ਗਈ ਘਰ-ਬਾਰ ਛੱਡੇ ਹੋਏ ਤੇ ਮਾਇਆ ਦੀ ਭੁੱਖ ਜਾਗਿਆ ਹੀ ਉਹ ਸਾਡੀ ਪੂਰੀ ਹੋ ਗਈ ਸੋਨਾ ਚੜਿਆ ਪਿਆ ਗੁਰਦੁਆਰੇ ਅਸੀਂ ਗੁਰੂ ਤੇ ਲੈਣਾ ਕੀ ਸੀ ਅਸੀਂ ਤਾਂ ਮਾਇਆ ਦੀ ਭੁੱਖ ਨੇ ਕੰਮ ਕਰਾਇਆ ਸੀ ਉਹ ਸਾਡਾ ਮਸਲਾ ਪੂਰਾ ਹੈ ਅਸੀਂ ਆਪਣੇ ਮਿਸ਼ਨ ਲਿਆ ਉਹ ਕਹਿੰਦਾ ਐਸੀ ਬਾਤ ਕਹਤੇ ਹੋ ਤੁਮੇ ਦਰਦ ਹੀ ਲੱਗਦਾ ਮੈਂ ਕਿਹੜਾ ਮੈਂ ਲੋਕੇ ਕਹਿਣਾ ਜਹਰਾਰ ਤਰਲੋਚਨ ਸਿੰਘ ਦੇ ਦਫ਼ਤਰ 'ਚ ਬੈਠ ਕੇ ਕਹਿਣਾ ਅਨੰਦਪੁਰ ਸਾਹਿਬ ਉਹਨੇ ਕਿਹਾ ਕਿ ਇਹ ਜੋ ਕੁਝ ਕਹਿ ਦੂ ਉਹ ਸੱਚ ਹੈ ਮੇਰੀ ਉਹ ਤੇ ਅੱਖਾਂ ਵਿੱਚ ਕੇ ਮੋਹਰ ਮੈਂ ਕਹਿਣਾ ਜਹਰਾਰ ਨੂੰ ਲਿਆ ਬੁਲਾ ਲਿਆ ਮੈਂ ਉਹ ਮੂੰਹ ਤੇ ਕਹਿ ਦਿੰਦਾ ਤੂੰ ਦੱਸ ਵੀ ਤੇਰੇ ਸਵਾਲ ਨਾਲ ਤੇਰੀ ਤਸੱਲੀ ਹੋਈ ਆ ਨਾ ਹੋਈ ਤੇਰੇ ਸਵਾਲ ਦਾ ਤੈਨੂੰ ਜਵਾਬ ਮਿਲ ਗਿਆ ਤੂੰ ਕਹਿੰਦਾ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਸੈਟੀਸਫੈਕਟਰੀ ਇਸ ਗੱਲ ਦਾ ਤੂੰ ਦੱਸ ਤੈਨੂੰ ਜਵਾਬ ਮਿਲਿਆ ਨਹੀਂ ਮਿਲਿਆ ਕਹਿੰਦਾ ਮੈਨੂੰ ਜਵਾਬ ਮਿਲ ਗਿਆ ਉਹ ਕਹਿੰਦਾ ਫਿਰ ਸੱਚ ਹੈ ਤਾਂ ਜਵਾਬ ਤੇਰੀ ਤਸੱਲੀ ਹੋਈ ਸੱਚ ਬਿਨਾਂ ਤਸੱਲੀ ਨਹੀਂ ਹੋ ਸਕਦੀ ਸੱਚ ਇਹ ਹੈ ਤਾਂ ਤੇਰੀ ਤਸੱਲੀ ਹੋ ਜੇ ਮੈਂ ਝੂਠ ਬੋਲਦਾ ਲਕੋਦਾ ਫੇਰਾ ਫੇਰੀ ਕਰਦਾ ਤੇਰੀ ਤਸੱਲੀ ਨਹੀਂ ਸੀ ਹੋਣੀ ਸੱਚ ਦੀ ਤਸੱਲੀ ਹੋਣੀ ਤੇਰੀ ਤੇਰੀ ਤਸੱਲੀ ਪਾਈ ਹੋਣੀ ਚਾਹੀਦੀ ਹੈ ਸ਼ਰਧਾ ਸਾਡੀ ਹੋਊ ਤੇਰੀ ਕੋਈ ਨਹੀਂ ਕੁਰਾਨ ਤੇ ਸਵਾਲ ਅਸੀਂ ਕਰਾਂਗੇ ਤੈ ਨਹੀਂ ਕਰਨਾ ਸਾਡੇ ਤੇ ਸਵਾਲ ਦੂਏ ਧਰਮ ਵਾਲਾ ਕਰੂ ਜਵਾਬ ਅਸੀਂ ਦੇਣਾ ਸਾਨੂੰ ਤਿਆਰ ਰਹਿਣਾ ਚਾਹੀਦਾ ਹਰ ਸਵਾਲ ਦਾ ਜਵਾਬ ਦੇਣ ਨੂੰ ਜੋ ਕੁਛ ਅਸੀਂ ਬਣਾਈ ਬੈਠੇ ਆ ਇਹਦੇ ਵਿੱਚ ਤਾਂ ਹਜ਼ਾਰਾਂ ਹੀ ਸ਼ੇਖ ਨੇ ਜਿਵੇਂ ਹਿੰਦੂਆਂ ਦੇ ਧਰਮ ਸ਼ੇਖ ਹੋ ਗਏ ਤੇ ਨਾ ਸਾਡੇ ਜਹਾਜ਼ ਵੀ ਹਜ਼ਾਰਾਂ ਸ਼ੇਖ ਹੋ ਗਏ ਕਬੀਰ ਬੇੜਾ ਜਰਜਰਾ ਫੂਟੇ ਸ਼ੇਖ ਹਜ਼ਾਰ ਅਸੀਂ ਆਪਣੇ ਬੇੜੇ 'ਚ ਵੀ ਸਭ ਪਰਿਵਾਰ ਚੜਾਇਆ ਬੇੜੇ ਦੀਨ ਦਿਆਲ ਭਰੋਸੇ ਤੇ ਉਹਦੇ ਵਿੱਚ ਹਜ਼ਾਰਾਂ ਹੀ ਸ਼ੇਅਰ ਕਰ ਲਏ ਅਸੀਂ ਅਸੀਂ ਆਪ ਕਰ ਲਏ ਹੈ ਨਹੀਂ ਸੀ ਇੱਕ ਵੀ ਸ਼ੇਖ ਪਰ ਅਸੀਂ ਕਰ ਲਏ ਹੁਣ ਸ਼ੇਖ ਬੰਦ ਕਰ ਦਿੰਦੇ ਬੇੜਾ ਹੀ ਬਦਲ ਦੇਣਾ ਅਸੀਂ ਉਹਦਾ ਮਨਮੁਖਾ ਦਾ ਬਣਾਇਆ ਹੋਇਆ ਬੇੜਾ ਜੋ ਪ੍ਰਚਾਰ ਹੁੰਦਾ ਮਨਮੁਖ ਦਾ ਪ੍ਰਚਾਰ ਹੈ ਸਰ ਮਾਇਆ ਵਾਸਤੇ ਪ੍ਰਚਾਰ ਹੈ ਸੰਗਤ ਵਾਸਤੇ ਪ੍ਰਚਾਰ ਹੈ ਕਿੰਨੀ ਸੰਗ ਸੀ ਅਨੰਦਪੁਰ ਸਾਹਿਬ ਪੰਜ ਕੱਟ ਕੇ ਕਹਿੰਦੇ ਸਾਨੂੰ ਲੋੜ ਨਹੀਂ ਜਾਉ ਕਰ ਗੁਰੂ ਪਾਵਨ ਕਿਉਂ ਨਹੀਂ ਸੰਗਤ ਦੀ ਗੱਲ ਦਾ ਸਤ ਸੰਗਤ ਜਿਹੜੀ ਹੈ ਉਹਦੀ ਗੱਲ ਬੋਲਣੀ ਹੈ ਸੰਗਤ ਕਹਿੰਦੇ ਨੇ ਉਹਨੂੰ ਜਿਹੜੀ ਆਪਣੇ ਆਪ ਨਾਲ ਜਿਹੜੇ ਜੁੜਿਆ ਹੋਵੇ ਇਕੱਠੇ ਹੋ ਜਾਣ ਫੌਜਾਂ ਇਕੱਠੇ ਹੋ ਜਾਣ ਬੰਦੇ ਉਹਨੂੰ ਸੰਗਤ ਨਹੀਂ ਕਹਿੰਦੇ ਜਿਹੜਾ ਆਪਣੇ ਮੂਲ ਨਾਲ ਜੁੜਿਆ ਹੋਇਆ ਉਹ ਸੰਗਤ ਹੈ ਕੱਲਾ ਵੀ ਸੰਗਤ ਹੈ ਆਪਣੇ ਸੰਗ ਜੁੜਿਆ ਹੋਇਆ ਜਿਹੜਾ ਆਪ ਇੱਕ ਹੈ ਜਿਹਦਾ ਮਨ ਅਡੋਲ ਹੈ ਉਹ ਆਪਣੇ ਆਪ ਹੀ ਸੰਗਤ ਹੈ ਸੰਗਤ ਬੰਦਿਆਂ ਦਾ ਇਕੱਠ ਦਾ ਨੋ ਸੰਗਤ ਨਹੀਂ ਬੰਦਿਆਂ ਦਾ ਫੌਜਾਂ ਵੀ ਇਕੱਠੀਆਂ ਸੀ ਦੋ ਪਾਸੇ ਦੋ ਪਾਸੇ ਭੀੜ ਨਹੀਂ ਜ਼ਿਆਦਾ ਨਹੀਂ ਕਰ ਸਕਦੇ ਦੂਏ ਭੀੜ ਦਾ ਨੋ ਸੰਗਤ ਨਹੀਂ ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋ ਉਹ ਸੱਚਖੰਡ ਨੇ ਮਿਲਿਆ ਹੁੰਦਾ ਕੱਲਾ ਨਹੀਂ ਮਿਲਿਆ ਹੋਇਆ ਸੱਚਖੰਡ ਨੇ ਮਿਲਿਆ ਹੁੰਦਾ ਸੱਚਖੰਡ ਦੇ ਵਿੱਚ ਸੰਗਤ ਸੱਚਖੰਡ ਦੇ ਵਿੱਚ ਸਤ ਸੰਗਤ ਹੈ ਸੱਚ ਨਾਲ ਜੁੜਨ ਨਾਲ ਸੰਗਤ ਹੈ ਅਸੀਂ ਸੱਚ ਦੀ ਬਜਾਏ ਝੂਠ ਨਾਲ ਜੁੜ ਗਏ ਇਹਨੂੰ ਕੁਸੰਗ ਕਹਿੰਦੇ ਨੇ ਸੰਗਤ ਕਹਿੰਦੇ ਇਹ ਕੁਸੰਗ ਹੈ